ਦੋਹਰਾ ਆਪ ਸਰਸੋ ਕਾਟ ਕੈ ਰਿਸ ਬੋਲਿਓ ਖੜਗੇਸ ਮੋਹਿ ਪੌਰਖ ਜਾਣਤ ਸਕਲ ਸੇਸ ਸੁਰੇਸ ਮਹੇਸ ਕਵਿਤ ਪਖ ਜੈ ਹੋ ਪੂਤਨ ਭਜਾਏ ਦਇਓ ਸੁਰਾਸੁਰ ਸਿਆਮ ਪਟਕੈ ਹੋ ਭੂਮ ਪੂਜਾ ਅਸ ਜੋਗ ਹੋ ਪੈਰਵ ਰਚੈ ਹੋ ਭਾਰੀ ਜੁਧੈ ਮਚੈ ਹੋ ਪੁਨ ਭਾਜ ਹੂ ਨਾ ਜੈ ਹੋ ਸੁਣ ਸਾਚੀ ਹਰ ਹਉ ਕਹੋ ਕਹਾ ਦਰਉਣ ਦੇਜ ਕੋ ਸੰਘਾਰਤ ਨਾ ਲਾਗੈ ਪਲ ਮਾਰੋ ਦਲ ਬਲ ਇੰਦਰ ਜਮ ਰੁਦਰ ਜੋ ਚਹੋ ਰਾਤ ਕਾ ਰਵਣ ਤਉ ਤੇਰੇ ਰਣ ਜੁਰੇ ਆਜ ਛਤਰੀ ਖੜਗੇ ਸਵੈ ਕੈ ਐਸੇ ਬੋਲ ਹਉ ਸਹੋ ਛਪੈ ਤਵੈ ਦਰਉਣ ਰਿਸ ਕੋ ਬਢਾਏ ਨਿਰਭ ਸੋਐ ਧਾਇਓ ਅਸਤਰ ਸ਼ਸਤਰ ਗੈ ਪਾਨ ਬਹੁਤ ਬਿਸ ਜੁਦ ਮਚਾਇਓ ਅਦਕ ਸਰਉਣ ਤਨ ਭਰੇ ਲਰੇ ਪੜਕਾਇ ਲਿਆ ਸੇ ਲਾਲ ਗਲਾਲ ਭਰੇ ਪੜ ਖੇਲਤ ਚਾਚਰ ਜੈਸੇ ਤਬ ਦੇਖ ਸਵੈ ਸੁਰਿਓ ਕਹੈ ਧਨ ਦੇਜ ਧਨ ਸੋ ਭੂਪ ਤੋ ਜੁਗ ਚਾਰਨ ਮੈਂ ਲੋ ਕਹੂ ਐਸੋ ਜੁਦ ਨਾ ਪਇਓ ਭੂ ਦੋਹਰਾ ਕੇਰਿਓ ਤਬ ਖੜਗੇਸ ਕਉ ਪਾਂਡਵ ਸੈਨ ਰਸਾਏ ਪਾਰਥ ਭੀਗਮ ਭੀਮ ਦੇਜ ਦ੍ਰੋਣ ਕਿਰਪਾ ਕੁਰ ਰਾਏ ਕਬਿਤ ਜੈਸੇ ਬਾਹਰ ਖੇਤ ਕੋ ਜੋ ਕਾਲ ਫਾਸ ਚੇਤ ਕੋ ਸੋ ਪੇਛ ਦਾਨ ਦੇਤ ਕੋ ਸੋ ਕੰਕਨ ਜੋ ਕਰ ਕੋ ਜੈਸੇ ਦੇਹ ਪ੍ਰਾਨ ਕੋ ਪ੍ਰਵੇਖ ਸਸ ਭਾਨ ਕੋ ਅਗਿਆਨ ਜੈਸੇ ਗਿਆਨ ਕੋ ਸੋ ਗੋਪੀ ਜੈਸੇ ਹਰ ਕੋ ਜਿਉ ਤੜਾਗ ਆਪ ਕੋ ਸੋ ਮਾਲਾ ਜੈਸੇ ਜਾਪ ਕੋ ਸੋ ਪੁੰਨ ਜੈਸੇ ਪਾਪ ਕੋ ਜਿਉ ਆਲ ਬਾਲ ਤਰ ਕੋ ਜੈਸੇ ਉਡ ਤ੍ਰੂ ਕੋ ਸਮੁੰਦਰ ਜੈਸੇ ਭੂ ਕੋ ਸੋ ਤੈਸੇ ਘੇਰ ਲੀਨੋ ਹੈ ਖੜਗ ਸਿੰਘ ਬਰ ਕੋ ਸਵਈਆ ਕੀਰ ਲਿਓ ਖੜਗੇਸ ਜਬੈ ਤਭੀ ਦੁਰਜੋਧਨ ਕੋ ਭਇਓ ਹੈ ਪਾਰਥ ਭੀਮ ਯੁਧਿਸ਼ਟਰ ਭੀਖਮ ਔਰ ਹਲੀ ਹਲ ਪਾਨ ਲਿਓ ਹੈ ਪਾਨ ਦਿਦਰਉਣ ਜੋ ਔਰ ਕਿਰਪਾ ਸੋ ਕਿਰਪਾਨ ਲੈ ਅਰਿਓਰ ਗਇਓ ਹੈ ਅਤਰਨ ਲਾਤਨ ਮੂਕਨ ਦਾਤਨ ਕੋ ਤਹ ਆਹ ਬਹੁਤ ਭਇਓ ਹੈ ਸਵਈਆ ਸ੍ਰੀ ਖੜਗੇਸ ਲਿਓ ਤਨ ਬਾਣ ਸੰਭਾਰ ਕਈ ਯਰ ਕੋਟ ਸੰਘਾਰੇ ਬਾਜ ਪਰੇ ਕਉ ਤਾਜ ਗਿਰੇ ਗਜਰਾਜ ਗਿਰੇ ਗਿਰਸੇ ਧਰਕਾਰੇ ਘਾਇਲ ਏਕ ਪਰੈ ਤਰਫੈ ਸੋ ਮਨੂ ਕਰ ਸਾਇਲ ਸਿੰਘ ਬਿਡਾਰੇ ਏਕ ਬਲੀ ਕਰਵਾਰਨ ਸੋ ਅਰ ਲੋਥ ਪਰੀ ਤੇ ਮੂੰਡ ਉਤਾਰੇ ਸਵਈਆ ਪੂਪਤ ਬਾਣ ਕਮਾਨ ਗਹੀ ਜਦ ਵੀਰਨ ਕੇ ਅਭਿਮਾਨ ਉਤਾਰੇ ਫੇਰ ਲਈ ਜਮਦਾਰ ਸੰਭਾਰ ਹਕਾਰ ਕੈ ਸਤਰਨ ਕੇ ਉਰਫਾਰੇ ਕਾਰੇ ਗਿਰੇ ਰਣ ਮੈਂ ਆਪਣੇ ਮਨ ਮੈਂ ਜਗਦੀ ਸੰਭਾਰੇ ਤੇ ਵਾਹ ਮੋਹ ਪੈ ਤਬ ਹੀ ਪਵ ਕੋ ਤਰ ਕੈ ਹਰ ਲੋਕ ਪਧਾਰੇ ਦੋਰਾ ਨਿਵਟ ਸੁਵਟ ਚਟਪਟ ਕਟੇ ਖਟਪਟ ਕਹੀ ਨ ਜਾਏ ਸਟਪਟ ਜੇ ਭਾਜੇ ਤਨਾ ਪਾਰਥ ਕਹੋ ਸੁਨਾਏ ਸੋਈਆ ਸ੍ਰੀ ਬ੍ਰਿਜ ਰਾਜ ਕੈ ਕਾਜ ਕੋ ਆਜ ਕਰੋ ਸਭ ਹੀ ਪਟ ਨਾਹਿ ਟਰੋ ਤਨ ਬਾਣ ਸੰਭਾਰ ਕੈ ਪਾਨਨ ਮੈਂ ਅਰਿ ਕਉ ਲਲਕਾਰ ਪਰੋ ਮੁਖ ਤੇ ਮਿਲ ਮਾਰ ਹੀ ਮਾਰ ਰੋ ਆਪਣੇ ਆਪਣੇ ਹਥਿਆਰ ਧਰੋ ਤੂੰ ਤੋ ਕੁਲ ਕੀ ਕਛ ਲਾਜ ਕਰੋ ਖੜਗੇਸ ਕੇ ਸੰਗ ਲਰੋ ਨਾ ਡਰੋ ਸੁਈਆ ਭਾਣਜ ਕੋ ਪਇਓ ਚਿਤ ਮੈਂ ਤੇ ਭੂਤ ਕੇ ਹਟ ਸਾਵੇਂ ਧਾਇਓ ਚਾਮ ਚੜਾਇ ਲਿਓ ਕਰਮ ਸਰਿਓ ਤਬ ਹੀ ਇੱਕ ਬੈਣ ਸੁਨਾਇਓ ਆਇਓ ਹੈ ਕੇਹਰ ਕੇ ਮੁਖ ਮੈਂ ਮ੍ਰਿਗ ਐਸੇ ਕਹਿਓ ਨਿਭ ਤੋਂ ਸੁਨ ਪਾਇਓ ਭੂਪਤ ਹਾਥ ਲਿਓ ਤਨ ਬਾਨ ਸੰਭਾਰ ਕਹਿਓ ਮੁਖ ਤੇ ਸਮਝਾਇਓ ਸੁਈਆ ਭਾਣਜ ਕਾਹੇ ਕੋ ਜੂਜ ਮਰੋ ਗ੍ਰਹਿ ਜਾਓ ਭਲੋ ਦਿਨ ਕੋ ਇੱਕ ਜੀਜੋ ਖਾਤ ਹਲਾਰ ਕਿਉ ਆਪਣੇ ਕਰ ਜਾਏ ਕਹਿ ਧਾਮ ਸੁਧਾਰ ਰਸ ਪੀਜੋ ਜਿਉ ਕੈ ਪੂਬਤ ਬਾਨ ਹਨਿਓ ਮੁਖਤੇ ਕਹਿਓ ਜੁਦੈ ਕੋ ਫਲ ਲੀਜੋ ਲਾਗਤ ਬਾਣ ਗਿਰੋ ਮੁਰਛਾਏ ਕੇ ਸਰਾਉਣ ਗਿਰੋ ਸਗਰੋ ਅੰਗ ਭੀਜੋ ਸਵਈਆ ਤੋਹੀ ਲੋ ਭੀਮ ਗਦਾ ਕਹਿ ਕਹਿ ਪੁਨ ਪਾਰਥ ਲੈ ਕਰ ਮੈਂ ਧਨ ਧਾਇਓ ਭੀਖਮ ਦਰੋਣ ਕਿਰਪਾ ਸਾਹਦੇਵ ਸੋ ਭੂਰ ਸਰਵਾ ਮਨ ਕੋਪ ਵਢਾਇਓ ਸ੍ਰੀ ਦਰਜੋਦਨ ਰਾਏ ਜੁਦਿਸ਼ਟਰ ਸ੍ਰੀ ਬ੍ਰਿਜ ਨਾਇਕ ਲੈ ਦਲ ਆਇਓ ਭੂਪ ਕੇ ਤੀਰਨ ਕੇ ਡਰਤੇ ਵਰ ਬੀਰਨ ਤਉ ਮਨ ਮੈਂ ਡਰ ਪਾਇਓ ਸੁਈਆ ਤਉ ਲਗ ਸ੍ਰੀਪਤਿ ਆਪ ਕੋ ਪਿਓ ਸਰ ਭੂਪਤ ਕੇ ਔਰ ਮੈਂ ਕਮਾਰਿਓ ਏਕੀ ਬਾਣ ਕੋ ਤਾਨ ਤਬੈ ਤੇ ਸਾਰਥੀ ਕੋ ਪ੍ਰਤਿਅੰਗ ਪ੍ਰਹਾਰਿਓ ਭੂਪਤ ਆਗੇ ਹੀ ਹੋਤ ਪਇਓ ਰਣ ਭੂਮੈ ਤੇ ਨਟ ਰਿਓ ਪਗਟਾਰਿਓ ਸੂਰ ਸਰਾਤ ਪੇ ਸਭ ਹੀ ਜਸ ਯੋ ਮੁਖ ਤੇ ਕਬ ਸਿਆਮ ਉਚਾਰਿਓ ਸੋਈਆ ਸ੍ਰੀ ਹਰ ਕੋ ਅਵਲੋਕੈ ਆਨਣ ਓ ਕਹਿ ਕੈ ਨਿਰਭ ਬਾਤ ਸੁਨਾਈ ਛੂਟ ਰਹੀ ਅਲਕੈ ਕਟ ਲਓ ਉਪਮਾ ਮੁਖ ਕੀ ਬਰਨੀ ਨਹੀਂ ਜਾਈ ਚਾਰ ਦਿਪੈ ਅਖਿਆਨ ਦੋ ਉਪਮਾ ਨਾ ਕਛੂ ਇਨ ਤੇ ਅਧਿਕਾਈ ਜਾਹੋ ਚਲੇ ਤੂੰ ਕੋ ਹਰ ਛਾੜਤ ਲੈਹੋ ਕਹਾ ਹਟ ਠਾਣ ਲੜਾਈ ਸੋਈਆ ਤਨ ਬਾਣ ਸੰਵਾਰ ਕਹਿਓ ਬਪਰੋ ਹਮਰੀ ਪਤਿਆ ਹਰ ਜੂ ਸੁਨ ਲੀਜੈ ਕਿਉ ਹਟ ਠਾਨੈ ਯੋਧਨ ਮੈਂ ਹਮ ਸਿਉ ਸੁਭਾਇ ਕੈ ਆਵ ਕੀਜੈ ਮਾਰਤ ਤੋ ਅਬ ਤੋਹੇ ਨਾ ਛਾੜਤ ਜਾਓ ਭਲੇ ਅਬ ਲੋ ਨਹੀਂ ਛੀਜੈ ਮਾਨ ਕਯੋ ਹਮਰੋ ਪੁਰ ਕੀ ਰਿਨ ਕੋ ਨ ਬ੍ਰਿਥਾ ਦੁਖ ਦੀਜੈ ਸੁਈਆ ਹੋ ਹਟ ਠਾਨ ਯੋਧਨ ਮੈਂ ਕਨ ਸਿਆਮ ਕਨੇ ਰਣਬੀਰ ਨਵੇਰੇ ਕਾਏ ਕੇ ਕਹੇ ਖਮ ਸੋ ਹਰ ਦੂ ਸਮਵਾਏ ਭਇਓ ਨਾ ਫਿਰਿਓ ਰਣ ਹੇਰੇ ਮਾਰੋ ਕਹਾਵ ਤੋ ਕਹੋ ਹੋ ਕਰੁਣਾ ਅਤਿ ਜੀ ਆਵਤ ਮੇਰੇ ਤੋ ਕੋ ਮਰਿਓ ਸੁਨ ਕੈ ਛਿਨ ਮੈਂ ਮਰ ਜੈ ਹੈ ਸਖਾ ਹਰਿ ਜੇਤਕ ਤੇਰੇ ਸੋਇਆ ਹਰਿਓ ਸੁਨ ਕੈ ਤਨ ਬਾਣ ਲਿਓ ਰਿਸ ਕੈ ਖੜਗੇਸ ਕੇ ਸਾਵੇਂ ਧਾਇਓ ਆਪਤ ਹੀ ਕਾ ਸਿਆਮਪਨੈ ਘਟਕਾ ਜੁਗ ਬਾਨਨ ਜੁਧ ਮਚਾਇਓ ਸਿਆਮ ਗਿਰਾਵਤ ਪਇਓ ਨਿਰਪਕੋ ਨਿਰਪਹੂ ਰਥ ਤੇ ਹਰਿ ਭੂਮ ਗਿਰਾਇਓ ਕੌਤਕ ਹੀਰ ਸਰਾਤ ਪੇ ਪਟ ਸ੍ਰੀ ਹਰ ਕੋ ਨਿਰਭ ਕੋ ਜਸ ਗਾਇਓ ਸੁਈਆ ਇਹ ਤੋ ਸਿਆਮ ਚੜਿਓ ਰਥ ਆਪਨ ਪੈ ਰਥ ਪੈ ਉਤ ਸ੍ਰੀ ਖੜਗੇ ਚੜਿਓ ਅਤ ਕੋ ਵਢਾਏ ਮਹਾ ਚਿਤ ਮੈਂ ਤੇ ਮਿਆਨੋ ਤੇ ਕਰਵਾਰ ਕਢਿਓ ਸੋ ਕਰੋ ਦਲ ਪੰਡ ਕੇ ਪੁੱਤਰਨ ਕੋ ਰਿਸ ਤੇਜ ਕੀ ਪਾਵਕ ਸੰਗ ਡਢਿਓ ਤੁਨ ਬੇਦ ਕੀ ਅਸਤਰਨ ਸ਼ਸਤਰਨ ਕੀ ਵਿਦ ਮਾਨੋ ਪਾਰਥ ਸਾਥ ਪਢਿਓ ਸੁਈਆ ਸ੍ਰੀ ਦਰਜੋਦਨ ਕੇ ਦਲ ਕੋ ਲਖ ਭੂਤ ਵੈਦ ਬਾਣ ਚਲਾਏ ਬਾਂਕੇ ਕੀਏ ਬਿਰਥੀ ਤਹਬੀਰ ਘਨੇ ਤਬ ਹੀ ਜਮ ਧਾਮ ਪਠਾਏ ਪੀਖਮ ਦਰਉਣ ਤੇ ਆਦਿਕ ਸੂਰ ਭਜੇ ਰਣ ਮਹਿ ਨਾ ਕੋ ਠਹਰਾਏ ਜੀਤ ਕੀ ਆਸਤ ਜੀ ਬਹੁਰੋ ਖੜਗੇਸ ਕੇ ਸਾਹਮਣੇ ਨਾਹਿਨ ਆਏ ਦੋਹਰਾ ਦਰਾਉਣ ਭਾਨ ਦੀ ਕਿਰਪਾ ਭਜ ਗਏ ਨਬਾਦੀ ਧੀਰ ਭੂਰ ਸਰਵਾ ਕੁਰ ਰਾਜ ਸਭ ਟਰੇ ਲਖੀਰਨ ਪੀਰ ਸੋਈਆ ਪਾਜੇ ਸਵੈ ਲਾਕੈ ਸੁਜ ਦਿਸ਼ਟਰ ਸ੍ਰੀ ਪਦ ਕੇ ਤਟ ਐਸੇ ਉਚਾਰਿਓ ਭੂ ਵਡੋ ਬਲਵੰਤ ਕਿਰਪਾ ਨ ਦੇ ਕਾਹੂ ਤੇ ਪੈਕ ਟਰਿਓ ਨਹੀਂ ਟਾਰਿਓ ਭਾਨ ਦੇ ਭੀਖਮ ਦਰਾਉਣ ਕਿਰਪਾ ਹਮ ਪਾਰਥ ਭੀਮ ਕਨੋ ਰਣ ਪਾਰਿਓ ਸੋ ਨੈ ਨੈਕ ਟਰੈ ਰਣ ਤੇ ਹਮੂ ਸਭ ਹੂੰ ਪ੍ਰਭ ਪੌਰਖ ਹਾਰਿਓ